ਵਾਦਾ ਆਪਣਾ ਤੋੜ ਚੜਾਵਣ ਅਕਬਰ ਵੀਰ ਤੂੰ ਜਲਦੀ ਆ ਅਕਬਰ ਵੀਰ ਤੂੰ ਜਲਦੀ ਆ ਉਜੜੇ ਦੇ ਹੱਥ ਪੇਰ ਬਣਾਵਣ ਅਕਬਰ ਵੀਰ ਤੂੰ ਜਲਦੀ ਆ ਅਕਬਰ ਵੀਰ ਤੂੰ ਜਲਦੀ ਆ ਸ਼ਾਮ ਤਲਕ ਫਜ਼ਾ ਦੇ ਵਿੱਚ ਅਜ ਭੈਣ ਤੜੀ ਪਈ ਦੀਏ ਏ सदफ़ कुबीर तांग का तुर ॾे तांग कात दुर दिल तूं हिजर दाग मिटाम अकबर वीर तूं जल्दिया अकबर वीर तूं जल्दिया